ਕਿੱਡਾ ਮੋਟਾ ਢੇਡਵਾ ਤੇ ਦਿਲ ਕਿੰਨਾ ਸੌੜਾ ਆ ਕਿੱਡਾ ਮੋਟਾ ਢੇਡਵਾ ਤੇ ਦਿਲ ਕਿੰਨਾ ਸੌੜਾ ਆ ਵੇਖ ਲਾਂਗੇ ਗੁਰੂ ਤੇਰਾ ਮਿੱਠਾ ਆ ਕੇ ਹਾਂ ਖਾਂਦੇ ਹੋ ਬਦਾਮ ਤੇ ਬਰਾਗੀ ਖਵਾਉਂਦੇ ਹੋ ਪਾਲਦੇ ਹੋ ਬੱਕਰੇ ਤਿਆਗੀ ਖਵਾਉਂਦੇ ਹੋ ਸਿੰਘਾਂ ਤਾਂ ਹੀ ਕਹਿਣ ਲੱਗੇ ਡੇਰਾ ਇੱਥੇ ਲਾ ਦਿਓ ਡੇਰਾ ਇੱਥੇ ਲਾ ਦਿਓ ਖੋਲ ਦਿਓ ਬੱਕਰੇ ਤੇ ਬਾਹਰ ਨੂੰ ਭਜਾ ਦਿਓ ਆ ਬੋਦਾ ਤੰਗ ਹੋਏ ਜਿਹੜਾ ਗਿੱਚੀ ਉਹਦੀ ਨਾ ਪਰੋ ਆਕੜੇ ਜੋ ਸਾਥ ਜਿਹੜਾ ਖੰਬੋ ਦੀ ਔਰ ਕਿਨੇ ਬਦਾਮ ਤੇ ਸੁਹਾਰੇ ਨਾ ਖਾਣੂ ਧੀਆਂ ਪੁੱਤ ਰੋਂਦੇ ਪਿੱਛੇ ਪੈੜਿਆਂ ਦੀ ਜਾਨ ਨੂੰ ਹੈ ਬਿੱਟ ਬਿੱਟ ਹਰ ਸਾਧ ਵੇਖਦਾ ਹੀ ਰਹਿ ਗਿਆ ਤੇ ਵਿਸ਼ੇ ਵਿੱਚ ਪਲੰਗ ਉੱਤੇ ਜਥੇਦਾਰ ਬਿੱਟ ਬਿੱਟ ਹਰ ਸਾਧ ਵੇਖਦਾ ਹੀ ਰਹਿ ਗਿਆ ਤੇ ਵਿਸ਼ੇ ਵਿੱਚ ਪਲੰਗ ਉੱਤੇ ਜਥੇਦਾਰ ਬਹਿ ਗਿਆ ਹੁਣ ਦੌੜ ਉੱਠੇ ਸਾਧ ਸਭ ਗੋਦੜਾ ਸੰਭਾਲ ਦੇ ਜੰਗਲਾਂ ਦੇ ਵਿੱਚ ਗੁਰੂ ਆਪਣੇ ਨੂੰ ਭਾਲ ਦੇ ਖੁੱਲ ਗਈਆਂ ਜਟਾਂ ਤੇ ਢਿਲਕਦੇ ਨੇ ਸੂਤ ਨੇ ਫਿਰਦੇ ਪਹਾੜੀ ਜਿਉ ਚੜੀਲਾ ਤੇ ਲੱਭ ਕੇ ਗੁਰੂ ਨੂੰ ਇਦਾਂ ਮਾਜਰਾ ਸੁਣਾਇਆ ਏ ਮਾਧੋ ਦਾ ਤਾਂ ਹਾਲ ਤਾਂ ਤੋਂ ਜਾਂਦਾ ਨਾ ਬਤਾਇਆ ਏ ਤੂੰ ਬੈਠਾ ਹੋਇਆ ਇੱਥੇ ਆਪ ਲਾ ਕੇ ਸਮਾਧੀਆਂ ਇਹ ਸਬਰੀ ਸਾਹਿਬ ਹੈ ਵੈਸੇ ਬੈਠਾ ਹੋਇਆ ਉਹ ਇੱਥੇ ਆਪ ਲਾ ਕੇ ਸਮਾਧੀਆਂ ਡੇਰੇ ਦੀਆਂ ਵੇਖ ਕਿਵੇਂ ਹੋਈਆਂ ਬਰਬਾਦੀਆਂ ਮਾਧੋ ਦਾਤਾ ਬੰਦੇ ਕੁਝ ਡੇਰੇ 'ਚ ਅਜੀਬ ਜਿਹੇ ਹੀ ਆਏ ਆ ਬੰਦੇ ਕੁਝ ਡੇਰੇ 'ਚ ਅਜੀਬ ਜਿਹੇ ਆਏ ਆ ਓਏ ਡੇਰੇ ਦਿਆਂ ਰੁੱਖਾਂ ਹੇਠਾਂ ਡੇਰੇ ਉਹਨਾਂ ਲਾਏ ਆਉਂ ਆਉਂਦੇ ਸਾਰ ਪਹਿਲੋਂ ਹਦਵਾਉਣਿਆਂ ਨੂੰ ਟੱਕਰੇ ਆਉਂਦੇ ਸਾਰ ਪਹਿਲੋਂ ਹਦਵਾਉਣਿਆਂ ਨੂੰ ਟੱਕਰੇ ਤਿੰਨ ਚਾਰ ਫੇਰ ਉਹਨਾਂ ਖੋਲ ਦਿੱਤੇ ਬੱਕਰੇ ਤੇ ਘੋੜਿਆਂ ਨੇ ਇਦਾਂ ਸਾਰਾ ਹੁਲੀਆ ਵਿਗਾੜਿਆ ਓਏ ਲੰਕਾ ਨੂੰ ਜਿਵੇਂ ਹਨੂਮਾਨ ਨੇ ਉਜਾੜਿਆ ਲੰਕਾ ਨੂੰ ਜਿਵੇਂ ਹਨੂਮਾਨ ਨੇ ਉਜਾੜਿਆ ਜੇ ਰੋਕਿਆ ਤੇ ਆਖਦੇ ਆ ਨੇਜੇ ਚ ਪਰੋਦਾਂਗੇ ਜੇ ਰੋਕਿਆ ਤੇ ਆਖਦੇ ਆ ਨੇਜੇ ਚ ਪਰੋਦਾਂਗੇ ਮੋٹے ਮੋٹے ਢਿੱਡਾਂ ਵਿੱਚ ਪਰਛੇ ਹੈ ਉਹ ਲੂਣ ਤੇਲ ਆਟਾ ਦੁੱਧ ਸਾਰਾ ਹੀ ਖਾਈ ਜਾਂਦੇ ਆ ਨਾਲੇ ਉਹ ਜਕਾਰੇ ਤੇ ਜਕਾਰਾ ਲਾਈ ਜਾਂਦੇ ਹਾਏ ਮਾਦੇ ਦਾਤਾ ਉਹ ਲੂਣ ਤੇਲ ਆਟਾ ਦੁੱਧ ਸਾਰਾ ਹੀ ਖਾਈ ਜਾਂਦੇ ਆ ਨਾਲੇ ਉਹ ਜਕਾਰੇ ਤੇ ਜਕਾਰਾ ਲਾਈ ਜਾਂਦੇ ਆ ਤੇ 12 ਦਰੀ ਵਿੱਚ ਜਿਹੜਾ ਆਪ ਦਾ ਆ ਗੁਰੂ ਉੱਤੇ ਬੈਠਾ ਅੱਜ ਉਹਨਾਂ ਦਾ ਨਿਸ਼ਾਨ ਗਿਆ ਹਾਲਾਂਕਿ ਦਿਲ ਸਾਡਾ ਪਿਆ ਘਬਰਾਉਂਦਾ ਏ ਜਦੋਂ ਵੇਖਿਆ ਆਉਣਾ ਪੈੜਿਆਂ ਦਾ ਹੁੰਦਾ ਛੱਡ ਦੇ ਸਮਾਧੀ ਛੱਡ ਦੇ ਸਮਾਧੀ ਤੇ ਵਖਾਲ ਜਰਾ ਤਾਕਤਾਂ ਓਏ ਕਰਾਮਾਗ ਨਾਲ ਸਭ ਕੱਢਦੇ ਹਮਾਕਤਾਂ ਧਰਮ ਜਤੀ ਵਾਲੇ ਜਰਾ ਹੱਥ ਵੀ ਵਖਾਲ ਦੇ ਤੈਨੂੰ ਜਤੀ ਵਾਲੇ ਮਾਦੋ ਦਾਤਾ ਜਰਾ ਹੱਥ ਵੀ ਵਖਾਲ ਦੇ ਇੱਕ ਵਾਰੀ ਡੇਰੇ ਵਿੱਚੋਂ ਸਭ ਨੂੰ ਨਿਕਾਲ ਦੇ ਅੱਜ ਬਚ ਕੇ ਨਾ ਜਾਵੇ ਕੋਈ ਬਰਾਗੀਆਂ ਦੇ ਡੰਗ ਤੋਂ ਓਏ ਇੱਕ ਵਾਰੀ ਉਹਨੂੰ ਪੁੰਜੇ ਸੁੱਟਦੇ ਪਲੰਗ ਇੱਕ ਵਾਰੀ ਉਹ ਪੁੰਜੇ ਸੁੱਟਦੇ ਪਲੰਗ ਤੋਂ ਪਰ ਆਗੂ ਜੋ ਉਹਨਾਂ ਦਾ ਮਹਾਤਮਾ ਦਾ ਰੂਪ ਹੈ ਧਾਰ ਆਇਆ ਰੱਬ ਜਿਵੇਂ ਬੰਦੇ ਦਾ ਸਰੂਪ ਹੈ ਤੇ ਉਸ ਦੇ ਨੈਣਾ 'ਚ ਖੁਮਾਰੀ ਜਿਹੀ ਰਹਿੰਦੀ ਏ ਉਸ ਤਾਈਂ ਵੇਖੀਏ ਤੇ ਠੰਡ ਜਿਹੀ ਪੈਂਦੀ ਲੋ ਜੀ ਚੇਲਿਆਂ ਦੇ ਕੋਲੋਂ ਸੁਣ ਵੱਖੋ ਵੱਖ ਬੋਲੀਆਂ ਹੌਲੀ ਹੌਲੀ ਅੱਖਾਂ ਫੇਰ ਮਾਧੋ ਦਾਸ ਖੋਲੀਆਂ ਉਹ ਕਹਿਣ ਲੱਗਾ ਭਾਈ ਕਾਹਨੂੰ ਪਾਉਂਦੇ ਹੋ ਸਾਰਾ ਹੀ ਮੈਨੂੰ ਪਤਾ ਤੁਸੀਂ ਕਿਉਂ ਘਬਰਾਉਂਦੇ ਹੋ ਉਹ ਮੈਂ ਭੂਤ ਪਾਤ ਵੀਰ ਬਾਹਰ ਸਾਰੇ ਹੀ ਮੈਂ ਕੱਲੇ ਆ ਪਰ ਉਸ ਦੀਆਂ ਤਾਕਤਾਂ ਤੋਂ ਸਾਰਾ ਕੁਝ ਥੱਲੇ ਭੂਤ ਪਾਤ ਵੀਰ ਬਾਹਰ ਸਾਰੇ ਹੀ ਮੈਂ ਕੱਲੇ ਆ ਓਏ ਉਸ ਦੀਆਂ ਤਾਕਤਾਂ ਤੋਂ ਸਾਰਾ ਕੁਝ ਥੱਲੇ ਆ ਮੈਨੂੰ ਕਹਿੰਦਾ ਬਜਰੰਗ ਬਲੀ ਆ ਕੇ ਉਹਦਾ ਰਾਮ ਜਿਹਾ ਰੂਪ ਵਾ ਪੈਰੋਂ ਜਤੀ ਆ ਕੇ ਕਹਿੰਦਾ ਸ਼ਿਵਾਂ ਦਾ ਰੂਪ ਵਾ ਤੈਨੂੰ ਜਤੀ ਆ ਕੇ ਕਹਿੰਦਾ ਸ਼ਿਵਾ ਦਾ ਸਰੂਪ ਵਾ ਵੇ ਮੰਤਰਾਂ ਦੇ ਨਾਲ ਕੰਮ ਸਾਰਿਆ ਹਮੇਸ਼ਾ ਵਾ ਓਏ ਜੰਤਰਾਂ ਦੀ ਅੱਜ ਕੋਈ ਜਾਣਦੀ ਨਾ ਪੇਸ਼ ਵਾ ਜਿਵੇਂ ਤੁਸੀਂ ਦੱਸਦੇ ਹੋ ਬੰਦਾ ਦਰਵੇਸ਼ ਵਾ ਹੈਗਾ ਪਰਦੇਸੀ ਉਹਦਾ ਹੋਰ ਕੋਈ ਦੇਸ਼ ਵਾ ਬਈ ਕੱਛ ਕਰਾ ਕਹਿੰਦਾ ਕਿਰਪਾਨ ਨਾਲੇ ਕੇਸ ਵਾ ਮੈਨੂੰ ਤਾਂ ਮਾਲੂਮ ਹੁੰਦਾ ਗੁਰੂ ਦਸ਼ਮੇਸ਼ ਬਿਲਕੁਲ ਜੰਤਰਾਂ ਦੇ ਨਾਲ ਕੰਮ ਸਾਰਿਆ ਹਮੇਸ਼ਾ ਹੋ ਮੰਤਰਾਂ ਦੀ ਅੱਜ ਕੋਈ ਜਾਉਂਦੀ ਨਾ ਪੇਸ਼ਵਾ ਹੋ ਜਿਵੇਂ ਤੁਸੀਂ ਦੱਸਦੇ ਹੋ ਬੰਦਾ ਦਰਵੇਸ਼ਵਾ ਹੋ ਹੈਗਾ ਪਰਦੇਸੀ ਉਹਦਾ ਹੋਰ ਕੋਈ ਦੇਸ਼ ਹੋਵੇ ਕੱਚ ਕਰਾ ਕੰਗਾ ਕਿਰਪਾਨ ਨਾਲੇ ਕੇਸਵਾ ਮੈਨੂੰ ਤਾਂ ਮਲੂਮ ਹੁੰਦਾ ਗੁਰੂ ਦਸ਼ਮੇਸ਼ ਤੁਰ ਪਿਆ ਬਰਾਗੀ ਨਾਲ ਸਾਰਾ ਦਾ ਜਲੂਸ ਆ ਨਿਕਲ ਗਈ ਫੂਕ ਜਿਉਂ ਪਾਟਿਆ ਫਲੂਸ ਨਿਕਲ ਗਈ ਫੂਕ ਜਿੱਦਾਂ ਪਾਟਿਆ ਫਲੂਸ ਆ ਸਿੱਧੀਆਂ ਦਾ ਸਿਰ ਚੋਂ ਗਰੂਰ ਸਾਰਾ ਲੈ ਗਿਆ ਤੇ ਮਾਧੋ ਦਾਸ ਆਣ ਕੇ ਪਲੰਗ ਲਾਗੇ ਬਹਿ ਗਿਆ ਕਿੱਦਾਂ ਬੈਠਾ ਮਾਧੋ ਦਾਸ ਇੱਕ ਸਿੰਮਲੀ ਮੁਰਾਦਾ ਫਰਮਾਉਣਾ ਬੈਠਾ ਮਾਧੋ ਦਾਸ ਇਦਾਂ ਮਨ ਤਾਂ ਹੀ ਮਾਰ ਕੇ ਪਲੰਗ ਲਾਗੇ ਬੈਠਾ ਬੈਠਾ ਮਾਧੋ ਦਾਸ ਇਦਾਂ ਮਨ ਤਾਂ ਹੀ ਮਾਰ ਕੇ ਭੀਮ ਜਿਵੇਂ ਬੈਠਾ ਹੈ ਦਰੋਪਤੀ ਨੂੰ ਹਾਰ ਕੇ ਮਿਟ ਗਈਆਂ ਅੱਖਾਂ ਬਾਜਾਂ ਮਾਰੇ ਹੱਥ ਜਦੋਂ ਸੀਸ ਉੱਤੇ ਰੱਖਿਆ ਅਰਸ਼ੀ ਨਜ਼ਾਰਾ ਇੱਕ ਮਾਧੋ ਦਾਸ ਤੱਕੇ ਤੂੰ ਵੇਖਦਾ ਕੀ ਆ ਵੇਖਦਾ ਕੀ ਦਿੱਲੀ ਵਿੱਚ ਖੁੱਲਾ ਜਿਹਾ ਚੌਕ ਉਹਨੂੰ ਕੀ ਨਜ਼ਰੀ ਆ ਰਿਹਾ ਹੈ ਸਿਰ ਤੇ ਹੱਥ ਹੈ ਮਹਾਰਾਜ ਦਾ ਵੇਖਦਾ ਕੀ ਦਿੱਲੀ ਵਿੱਚ ਖੁੱਲਾ ਜਿਹਾ ਚੌਕ ਹੈ ਚੌਕ ਵਿੱਚ ਨੱਚਦਾ ਸ਼ਹਾਦਤਾਂ ਦਾ ਸ਼ੌਕ ਹੈ ਉਸ ਤੇਰ ਥੱਲੇ ਬੈਠਾ ਇੱਕ ਵੇਖਿਆ ਮਹਾਤਮਾ ਹੋਣ ਲੱਗਾ ਬੰਦੇ ਲਈ ਸ਼ਹੀਦ ਪਰਮਾਤਮਾ ਹੋਣ ਲੱਗਾ ਬੰਦਿਆਂ ਲਈ ਸ਼ਹੀਦ ਪਰਮਾਤਮਾ ਦੇਗਾਂ ਵਿੱਚ ਪਾਣੀ ਪਿਆ ਖਾਮਦਾ ਉਬਾਲਾ ਏ ਪਾਣੀ ਦੇ ਉਬਾਲੇ ਵਿੱਚ ਰਿੱਝਦਾ ਦਿਆਲਾ ਏ ਫੇਰ ਇੱਕ ਸੀਨ ਡਿਠਾ ਉਸ ਵੱਖਰੇ ਹੀ ਤੌਰ ਦਾ ਅੱਖਾਂ ਸਾਹਮਣੇ ਹੁੰਦਾ ਪਿਆ ਯੁੱਧ ਚਮਕੌਰ ਦਾ ਮੁਗਲਾਂ ਦੀ ਫੌਜ ਕਈ ਸੈਂਕੜੇ ਹਜ਼ਾਰ ਵਾ ਤੇ ਮੌਤ ਨੂੰ ਮਖੌਲਾਂ ਪਿਆ ਕਰਦਾ ਜੁਝਾਰ ਵਾ ਇਹ ਸ਼ਹੀਦ ਹੁਣੇ ਜਿਸ ਦੇ ਪੋਤੇ ਨੇ ਵੇਖ ਕੇ ਨਜ਼ਾਰਾ ਖੂਨੀ ਦਿਲ ਘਬਰਾ ਗਿਆ ਜੰਮੇ ਹੋ ਖੂਨ ਚ ਉਬਾਲਾ ਜਿਹਾ ਆ ਗਿਆ ਕੰਬਿਆ ਸਰੀਰ ਉਸ ਨੈਣਾ ਤਾਈ ਖੋਲਿਆ ਜਿਉ ਰਾਮ ਦਿਆਂ ਪੈਰਾਂ ਲਾਗੋਂ ਹਨੂਮਾਨ ਬੋਲਿਆ ਜਿਉ ਰਾਮ ਦਿਆਂ ਪੈਰਾਂ ਲਾਗੋਂ ਹਨੂ ਨਾਲ ਤੇਰੀ ਅੱਖ ਦੇ ਮਿਹਰ ਵਾਲਾ ਹੱਥ ਮੇਰੀ ਕੰਡ ਉੱਤੇ ਰੱਖ ਦੇ ਮੈਂ ਜੋ ਵੀ ਕੁਝ ਹੈਗਾ ਆ ਮੈਂ ਚੰਗਾ ਆ ਮੰਦਾ ਆ ਮਾਧੋ ਦਾਸ ਨਹੀਂ ਹੁਣ ਦਾਤਾ ਤੇਰਾ ਬੰਦਾ ਆ ਮੇਰੇ ਦਿਲ ਵਿੱਚੋਂ ਤੂੰ ਬਰਾਗ ਨੂੰ ਨਿਕਾਲ ਦੇ ਆਪਣਾ ਬਣਾ ਲੈ ਮੈਨੂੰ ਅੰਮ੍ਰਿਤ ਪਿਆਲ ਦੇ ਅੱਖੀਆਂ 'ਚ ਅੱਜ ਮੇਰੇ ਅੱਜ ਸਿਰ 'ਚ ਜਨੂਨ ਹੈ ਉਹ ਦਿਲ ਵਿੱਚ ਅੱਜ ਮੇਰੇ ਹੋਰ ਕੋਈ ਖੂਨ ਹੈ ਮੈਂ ਅੱਖਾਂ 'ਚ ਸਾ ਕੇ ਤਸਵੀਰ ਖੂਨੀ ਕੰਧ ਦੀ ਮੈਂ ਇੱਕ ਨਾਲੇ ਟਖੜਕਾ ਦੂੰ ਸਰਹੰਦ ਦੀ ਇਟ ਨਾਲ ਇਟ ਖੜਕਾ ਦੂੰ ਸਰਹੰਦ ਦੀ ਜੱਗ ਤੇ ਨਾ ਰਹੂਗੀ ਕਹਾਣੀ ਹੁਣ ਰੋਪਰੀ ਮੈਂ ਪੈਰਾਂ ਹੇਠਾਂ ਰੋਲੂਗਾ ਵਜੀਦ ਖਾਨ ਦੀ ਖੋਪਰੀ ਪੈਰਾਂ ਹੇਠਾਂ ਰੋਲੂਗਾ ਵਜ਼ੀਰ ਖਾਨ ਦੀ ਖੋਪਰੀ ਵੇਖਿਆ ਬਰਾਕੀ ਜਦੋਂ ਜੋਸ਼ ਵਿੱਚ ਆਇਆ ਏ ਬਾਜਾਂ ਵਾਲੇ ਘੁੱਟ ਕੇ ਕਲੇਜੇ ਨਾਲ ਲਾਇਆ